ਕਹਿੰਦੇ ਤੇ 16000 ਵਾਰ ਕਹਿੰਦੇ ਕਹਿ ਗਏ ਜਿਸ ਵੇਲੇ ਆਪਣੀ ਹੋਸ਼ ਚ ਆਏ ਆਪਣੀ ਦੇਹ ਚ ਆਏ ਪੁੱਛਿਆ ਲਿਖਾਰੀਆਂ ਨੂੰ ਭਈ ਕਿੰਨੀ ਕੁ ਵਾਰੀ ਕਹਿੰਦੇ ਜੀ ਕਿ 16000 ਵਾਰ ਤੁਸੀਂ ਕਹਿ ਗਏ ਹੋ ਕਹਿੰਦੇ ਫਿਰ ਰਹਿਣ ਦਿਓ 16 ਵਾਰੀ ਮਗਰ ਜਿਹੜਾ ਇਹਦਾ ਪਾਠ ਕਰੇਗਾ ਉਹਨੂੰ 16000 ਵਾਰੀ ਕਹਿਣ ਦਾ ਉਹਨੂੰ ਫਲ ਮਿਲੇਗਾ ਆਖੋ ਧੰਨ ਗੁਰੂ ਗੋਬਿੰਦ ਸਿੰਘ ਇੱਥੇ ਮਸਤੀ ਦੀ ਤੋਂ ਇਸ ਤੇ ਗੁਰੂ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹ ਹੁਣ ਸੇਵਾ ਕਰੀ ਜਾਂਦੇ ਹਨ ਤੇ ਬਿਰਧ ਅਵਸਥਾ ਹੈ ਜਿਸ ਦਿਨ ਪ੍ਰਾਪਤੀ ਹੋਣੀ ਸੀ ਤੇ ਉਹ ਫਿਰ ਲਿਆਉਂਦੇ ਗਾਗਰਾਂ ਤੇ ਖੱਡੀ ਜਿਹੜੀ ਸੀ ਉਹਦੇ ਜਲਾਹਾਂ ਦੀ ਖੱਡੀ ਦੇ ਵਿੱਚ ਡੇਪਾ ਝੱਖੜ ਵਗਦਾ ਪਰ ਗਾਗਰਾਂ ਨਹੀਂ ਡਿਗਣ ਦਿੱਤੀਆਂ ਕਿਉਂਕਿ ਪਿਆਰ ਸੀ ਪੁੱਛਿਆ ਜਲਾਹੇ ਨੇ ਕਿ ਬਾਹਰ ਖੜਾ ਕਾਦਾ ਹੋਇਆ ਉਹ ਕਹਿੰਦੀ ਅਮਰੂ ਨਥਾਵਾ ਹੋਣਾ ਜਿਹੜਾ ਕੁਰਮਾ ਦੇ ਘਰ ਇੱਥੇ ਨਾ ਕੀ ਟੁਕੜੇ ਖਾਂਦਾ ਹੋਰ ਕੌਣ ਇਸ ਵੇਲੇ ਹੋਣਾ ਤੇ ਉਹਨਾਂ ਤੋਂ ਹੀ ਸਰਾਪ ਉਸ ਵੇਲੇ ਮੈਂ ਕਹਿੰਦੇ ਨਥਾਵਾਂ ਨਹੀਂ ਇਹ ਕਮਲੀਏ ਤੈਨੂੰ ਪਤਾ ਨਹੀਂ ਉਹ ਕਮਲੀ ਹੋ ਗਈ ਤੇ ਉਹ ਬੜੀ ਲੰਬੀ ਕਥਾ ਸਤਿਗੁਰੂ ਜੀ ਨੇ ਕਥਾ ਸੁਣ ਕੇ ਸਭ ਕੁਝ ਕਰਕੇ ਤੇ ਸਤਿਗੁਰਾਂ ਨੂੰ ਉਹ ਆਪਣੇ ਥਾਂ ਬਿਠਾੜ ਕੇ ਤਾਂ ਫੇਰ ਕੀ ਕਰ ਕਰ ਦਿੱਤਾ ਜਿਸ ਤਰ੍ਹਾਂ ਪੜਦੇ ਸਤਿਗੁਰ ਮੂਰਤ ਕੋ ਬਲ ਜਾਉ ਤੇ ਅੰਤਰ ਪਿਆਸ ਚਾਤਰ ਕਿਉਂ ਜਲ ਕੀ ਸਫਲ ਦਰਸ ਕਰ ਪਾਉ ਜਾਓ ਬੈ ਸਤ ਗੋਰ ਮੂਰਤ ਕੋ ਹੇ ਮੂਰਤ ਕੋ ਬਲ ਜਾਓ ਸਤ ਗੋਰ ਮੂਰਤ ਕੋ ਹੇ ਮੂਰਤ ਕੋ ਬਲ ਜਾਓ ਨਧਰਿਆਂ ਦਿਰ ਨੀ ਗਤੀਆਂ ਥਾਵੀਆਂ ਤੂੰ ਥਾਉ ਮੈਂ ਵਾਰੀ ਨੇ ਥਾਵੀਆਂ ਦਾ ਤੂੰ ਥਾਉ ਲਾਗੀ ਗੋਰ ਮੂਰਤ ਕੋ ਹੇ ਮੂਰਤ ਕਾ ਬਲ ਜਾਓ ਸਾਥੀ ਗੋਰ ਮੂਰਤ ਕੋ ਮੂਰਤ ਕਾ ਸਤਗੁਰ ਦੀ ਮੂਰਤ ਹੈ ਕਹਿੰਦੇ ਗੁਰ ਕੀ ਮੂਰਤ ਮਨ ਮੈਂ ਧਿਆਨ ਉਹ ਗੁਰ ਕੇ ਸ਼ਬਦ ਮੰਤਰ ਮਨਮਾਨ ਗੁਰ ਕੇ ਚਰਨ ਦੇ ਲੈ ਧਾਰੋ ਤੇ ਗੁਰ ਪਾਰ ਸਦਾ ਨਮਸਕਾਰੋ ਉਹ ਸਤਿਗੁਰੂ ਉਹਦੀ ਮੂਰਤ ਉਹ ਗੁਰੂ ਅਮਰਦਾਸ ਫੇਰ ਨਿਥਾਵਿਆਂ ਦਾ ਥਾਂ ਜਿਸ ਨੂੰ ਕੋਈ ਨਾ ਰੱਖੈ ਪ੍ਰਾਣੀ ਤਿਸ ਤੂੰ ਦੇ ਅਸਰਾਓ ਨਦੇਰਿਆਂ ਧਿਰ ਨਗਤਿਆਂ ਗਤ ਨਿਥਾਵਿਆਂ ਤੂੰ ਥਾਂ ਉਹ ਗੁਰੂ ਅਮਰਦਾਸ ਦੀ ਸਿਫਤ ਦੇ ਵਿੱਚ ਉਹ ਪਟ ਕੀ ਕਹਿੰਦਾ ਹਾਏ ਕਨਹਰ ਬੂਦ ਬਦੁਰ ਮਾਵਤ ਕੁਸਮ ਬਸੰਤ ਗਨੰਤ ਨਾ ਆਵੇ ਰਬ ਸਾਚੀ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਭਵੈ ਗਿਆਨ ਸਤਗੁਰ ਕਾ ਆ ਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕਹਿ ਕਾਵਜਾਂ ਨੂੰ ਭਾਲਿਉ ਨੇ ਜੋਗਾਵੇ ਭਲੇ ਕਵੀ ਜਨ ਜਿਹੜੇ ਨਾ ਉਹ ਅੰਦਾਜ਼ਾ ਲਾ ਲੈਂਦੇ ਹਨ ਜਿਸ ਤਰ੍ਹਾਂ ਪਿੱਛੇ ਜਾ ਇਹਨਾਂ ਨੇ ਉਪਰੋਂ ਆਕਾਸ਼ ਦੇ ਤਾਰੇ ਗਿਣੇ ਸਨ ਉਹ ਥੋੜੇ ਜਿਹੇ ਥਾਂ ਦੇ ਵਿੱਚ ਨਾ ਉਹ ਤਾਰੇ ਗਿਣ ਕੇ ਇਹਨਾਂ ਕਿਆਫਾ ਲਾ ਲਿਆ ਵੀ ਇੰਨਾ ਇਹ ਏਰੀਆ ਹੋਏਗਾ ਉਹ ਡੇਢ ਖਰਬ ਮੈਂ ਉਹ ਪੜੇ ਮੈਂ ਕਿਹਾ ਫੇ ਪਿਤਾ ਕਾ ਜਨਮ ਕੇ ਜਾਣੇ ਪੂਤ ਕਿਆ ਫਾਈ ਹੈ ਨਾ ਵੀ ਉਹ ਡੇਢ ਡੇਢ ਖਰਬ ਕਹਿੰਦੇ ਤਾਰੇ ਹਨੇ ਤਾਂ ਉਹ ਕਹਿੰਦੇ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ ਇਹ ਸਤਿਗੁਰੂ ਅਮਰਦਾਸ ਇਹ ਤਾਰੇ ਗਿਣੇ ਜਾ ਸਕਦੇ ਹਨ ਮਗਰ ਤੇਰੇ ਜਿਨ੍ਹਾਂ ਨੂੰ ਤੂੰ ਤਾਰਿਆ ਉਹ ਗਿਣੇ ਨਹੀਂ ਜਾ ਸਕਦੇ ਕਹਿੰਦੇ ਹੱਥ ਤੇ ਪਰਸ ਸਕਿਆ ਹੱਥ ਲੱਗੇ ਗੁਰ ਅਮਰ ਪੈ ਤੇ ਜੀ ਤੇ ਪਰ ਸਕਿਆ ਤੇ ਜੀ ਗੁਰ ਅਮਰ ਪਣੀਜੈ ਸਰਵਣ ਤੇ ਪਰ ਸਕਿਆ ਸਰਵਣ ਗੁਰ ਅਮਰ ਸੁਣੀਜੈ ਸੁਕਿਆ ਸੋਸੇ ਹਿਓ ਜਿਤ ਹਿਏ ਬਸੇ ਗੁਰ ਅਮਰਦਾਸ ਨਿਜ ਜਗਤ ਪਿਤ ਤੇ ਉਹ ਜਿਹੜੇ ਹਿਰਦੇ ਚ ਗੁਰੂ ਅਮਰਦਾਸ ਵਰਤਦਾ ਤੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਕਹਿੰਦੇ ਕਹਿੰਦੇ ਰੁਦਰ ਧਿਆਨ ਗਿਆਨ ਸਤਗੁਰ ਕੇ ਗੁਰੂ ਗੋਬਿੰਦ ਸਿੰਘ ਜੀ ਵੀ ਕਹਿੰਦੇ ਕਹਿੰਦੇ ਸੇ ਤਪਸੀ ਆਦ ਬ੍ਰਹਮਾ ਸੇ ਨਾ ਭੇਦਚਾਰੀ ਸੰਤ ਕੁਮਾਰ ਸੀ ਤਪਸਿਆ ਨਤ ਹੈ ਗਿਆਨ ਨਾ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਦੀਨ ਉਹ ਸਦਾ ਜੁਗਨ ਕੀ ਚੌਂਕਰੀ ਫਰਾਈ ਫਿਰਦਾ 88 88 ਹਜ਼ਾਰ ਸਾਲ ਉਹਦੀ ਕਹਿੰਦੇ ਇੱਕ ਇੱਕ ਸਮਾਧੀ ਹੈ ਜਿਹੜਾ ਰੁਦਰ ਹੈ ਸ਼ਿਵ ਜੀ ਹੈ ਤੇ ਕਹਿੰਦੇ ਰੁਦਰ ਧਿਆਨ ਤੇ ਗਿਆਨ ਸਤਗੁਰ ਕੇ ਕਬ ਜਨ ਭਾਲੇ ਉਹਨੇ ਭਲੇ ਕਵੀ ਜਨ ਜਿਹੜੇ ਉਹ ਇਹਦਾ ਕਿਆਫਾ ਲਾ ਸਕਦੇ ਹਨ ਪਰ ਗੁਰੂ ਅਮਰਦਾਸ ਆਖੋ ਧੰਨ ਸਤਗੁਰੂ ਅਮਰਦਾਸ ਕਿਸ ਤਰ੍ਹਾਂ ਹੋਇਆ ਭਈ ਇੱਕ ਦਿਨ ਭਾਈ ਲਾਲੋ ਜੀ ਆਏ ਭਾਈ ਲਾਲੋ ਦੀ ਕਥਾ ਇਹਦੇ ਨਾਲ ਜੁੜਦੀ ਹੈ ਉਹ ਕੀ ਹੋਇਆ ਭਈ ਸਤਗੁਰੂ ਜੀ ਕਿੱਲੀ ਨਾਲ ਕੇਸ ਬੰਨ ਕੇ ਗੋਇੰਦਵਾਲ ਭਜਨ ਕਰਦੇ ਰਾਤ ਨੂੰ ਅਸੀਂ ਤਾਂ ਬੈਠ ਕੇ ਚੌਂਕੜਾ ਮਾਰ ਕੇ ਵੀ ਨਹੀਂ ਕਰ ਸਕਦੇ ਢੋ ਲਾ ਕੇ ਵੀ ਨਹੀਂ ਕਰ ਸਕਦੇ ਤਾਂ ਉਹ ਹੁਣ 84 ਸਾਲ ਦੀ ਉਮਰ 'ਚ ਉਹਨਾਂ ਨੂੰ ਗੁਰਿਆਈ ਮਿਲੀ ਤੇ ਕਿੱਲੀ ਨਾਲ ਕੇਸ ਬੰਨ ਕੇ ਤੇ ਰੋਜ਼ ਰਾਤ ਨੂੰ ਸਾਰੀ ਰਾਤ ਭਜਨ ਕਰਦੇ ਤੇ ਤੜਕੇ ਤੜਕਾ ਹੋਇਆ ਤੇ ਇੱਕ ਮਾਈ ਦੀ ਰੋਣ ਦੀ ਆਵਾਜ਼ ਆਈ ਸਿੱਖਾਂ ਨੂੰ ਭੇਜਿਆ ਕਹਿੰਦੇ ਜਾ ਕੇ ਪਤਾ ਕਰੋ ਕੀ ਦੁੱਖ ਹੈ ਮਾਈ ਨੂੰ ਜਾ ਕੇ ਪਤਾ ਕੀਤਾ ਕਹਿੰਦੇ ਸੱਚੇ ਪਾਤਸ਼ਾਹ ਪਰ ਮਾਈ ਦਾ ਇੱਕੋ ਹੀ ਪੁੱਤ ਸੀ ਤੇ ਇਹ ਤਾਪ ਦੇ ਨਾਲ ਚੜਾਈ ਕਰ ਗਿਆ ਕਹਿੰਦੇ ਵੀ ਮਾਈ ਨੂੰ ਚੁੱਪ ਕਰਾਇਆ ਵੀ ਸਵੇਰੇ ਆ ਕੇ ਆਪਣਾ ਲੜਕਾ ਲੈ ਜਾਏ ਤੇ ਉਹਦੀ ਲੜਕੇ ਦੀ লাশ ਚੱਕ ਕੇ ਲੈ ਆਓ ਆਖੋ ਤਨ ਗੁਰੂ ਅਮਰਦਾਸ ਮਗਾ ਲਿਆ ਉਹ ਤਾਂ ਹੁਣ ਹਰਨ ਭਰਨ ਜਾਂਕਾ ਨੇਤਰ ਫੋਰ ਸਾਰੀ ਸ੍ਰਿਸ਼ਟੀ ਨੂੰ ਜੀਂਦਾ ਕਰ ਸਕਦੇ ਸੀ ਜਿੱਦਾਂ ਸਾਡਾ ਭਾਈਚਾਰਾ ਸਿੱਖ ਜਿਹੜਾ ਨਾ ਉਹ ਆਪ ਉਹਨਾਂ ਨੇ ਉਹ ਛਕਣਾ ਹੁੰਦਾ ਮੀਟ ਤੇ ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬੱਕਰੇ ਝਟਕਾਏ ਵੀ ਸਿਰ ਸਿਰ ਕੱਟ ਕੇ ਕਿੱਦਾਂ ਜੋੜ ਸਕਦਾ ਉਹ ਕਿਉਂਕਿ ਉਹਨਾਂ ਦੀ ਐਨਕ ਇਸ ਤਰ੍ਹਾਂ ਦੀ ਆ ਉਹ ਕਹਿੰਦੇ ਸਿਰ ਕੱਟ ਕੇ ਕਿਸ ਤਰ੍ਹਾਂ ਜੋੜ ਸਕਦਾ ਮੇਰਾ ਸਤਿਗੁਰੂ ਤੇ ਸਾਰੀ ਸ੍ਰਿਸ਼ਟੀ ਨੂੰ ਹਰਨ ਭਰਨ ਜਾਂ ਕਾ ਫੋਰ ਖਤਮ ਕਰ ਦੇਵੇ ਚਾਹੇ ਸਿਰ ਸਿਰਜ ਦੇਵੇ ਸਤਿਗੁਰੂ ਬੜਾ ਬੇਅੰਤ ਜੇ ਉਹ ਨਾ ਕੀ ਮੁਰਦਾ ਸਾਂਕ ਵਰਤਾਇਆ ਤੇ ਭਾਈ ਲੈਣੇ ਨੂੰ ਕਹਿੰਦੇ ਪਏ ਮੁਰਦਾ ਖਾ ਸਾਰੇ ਹੀ ਨਾ ਕੀ ਖਿਸਕ ਗਏ ਬਾਬਾ ਬੁੱਢਾ ਵੀ ਤੇ ਬਾਲਾ ਜੀ ਵੀ ਖਿਸਕ ਤੁਰੇ ਤੇ ਕੱਲਾ ਲੈਣਾ ਰਹਿ ਗਿਆ ਕਹਿੰਦੇ ਤੂੰ ਕਿਉਂ ਇੱਥੇ ਕਹਿੰਦੇ ਤੂੰ ਕੌਣ ਆ ਮੈਂ ਕਹਿੰਦੇ ਲੈਣਾ ਫੇਰ ਕਹਿੰਦੇ ਖਾ ਮੁਰਦਾ ਕਿਧਰੋਂ ਖਾਵਾਂ ਸੱਚੇ ਪਾਤਸ਼ਾਹ ਜਿੱਦੋਂ ਮਾਰੀ ਉਹ ਚੱਕ ਕੇ ਨਾ ਕਿ ਪੱਲਾ ਛਕਣ ਲੱਗਾ ਤੋ ਕੜਾ ਪ੍ਰਸਾਦ ਬਣ ਗਿਆ ਤੇ ਗੁਰੂ ਦੀ ਤਾਕਤ ਨੂੰ ਤੇ ਜਾਣਦੇ ਹੀ ਨਹੀਂ ਉਹ ਲੋਕ ਜਿਹੜੇ ਹਨ ਤੇ ਉਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਉੱਥੇ ਉਹਦੀ ਲੋਸ ਰਖਾ ਲਈ ਤੇ ਉਹਦੇ ਵਿੱਚੋਂ ਤੇਈਏ ਤਾਪ ਨੂੰ ਕੱਢ ਕੇ ਤੇ ਇੱਕ ਲੋਹੇ ਦੇ ਪਿੰਜਰੇ ਦੇ ਵਿੱਚ ਪਾ ਕੇ ਤੇ ਉਹ ਮੁੰਡਾ ਸਵੇਰ ਨੂੰ ਲੈ ਗਈ ਮਾਈ ਧੰਨ ਧੰਨ ਕਰਦੀ ਗਈ ਔਰ ਹੁਕਮ ਦੇ ਦਿੱਤਾ ਕਿ ਜਦ ਤੱਕ ਸਾਡਾ ਸਰੀਰ ਮਾਤ ਲੋਕ ਤੇ ਕਿਸੇ ਮਾਤਾ ਦੇ ਸਾਹਮਣੇ ਕਿਸੇ ਦਾ ਬੱਚਾ ਨਹੀਂ ਚੜੇਗਾ ਆਖੋ ਧੰਨ ਸਤਿਗੁਰੂ ਅਮਰਦਾਸ ਤੇ ਉਹ ਜਮਾ ਨੂੰ ਹੁਕਮ ਦੇ ਦਿੱਤਾ ਭਈ ਇਸ ਨਗਰੀ ਦੇ ਵਿੱਚ ਤੁਸੀਂ ਪ੍ਰਵੇਸ਼ ਨਹੀਂ ਕਰ ਸਕਦੇ ਫੇਕੀ ਹੋਇਆ ਉਹ ਭਾਈ ਲਾਲੋ ਆਇਆ ਦਰਸ਼ਨ ਕਰਨ ਕਹਿੰਦਾ ਸੱਚੇ ਪਾਤਸ਼ਾਹ ਬਾਲਕ ਬੜਾ ਸੁੰਦਰ ਹੈ ਤੇ ਵਿੱਚ ਤੁਸੀਂ ਪਿੰਜਰੇ ਦੇ ਪਾਇਆ ਕਹਿੰਦੇ ਇਹ ਬਾਲਕ ਨਹੀਂ ਬੜੀ ਬੁਰੀ ਬਲਾ ਹੈ ਕਹਿੰਦੇ ਮਹਾਰਾਜ ਭਈ ਮੈਨੂੰ ਤੇ ਬਹੁਤ ਇੱਥੇ ਤਰਸ ਆਉਂਦਾ ਪਿਆਰ ਆਉਂਦਾ ਤੇ ਬਹੁਤ ਯਾਨੀ ਤਰਲਾ ਕਰਕੇ ਮੈਨੂੰ ਕਹਿੰਦੇ ਤੁਸੀਂ ਦੇ ਦਿਓ ਮੈਂ ਇਹਦੀ ਸੇਵਾ ਕਰਾਂਗਾ ਲੈ ਜਾ ਭਾਈ ਲੈ ਗਏ ਪਿੰਜਰਾ ਚੱਕ ਕੇ ਉਹ ਜਿਸ ਵੇਲੇ ਜੰਗਲ ਚ ਉੱਥੇ ਗਏ ਤਾਂ ਅੱਗੇ ਨਦੀ ਦੇ ਉੱਤੇ ਉਹ ਧੋਬੀ ਕੱਪੜੇ ਧੋ ਰਿਆ ਉਹਨੂੰ ਤੇਈਆ ਤਾਪ ਚੜਦਾ ਸੀ ਤੀਸਰੇ ਦਿਨ ਚੜਦਾ ਸਾਨੂੰ ਬੜੇ ਤਾਪ ਚੜੇ ਉੱਥੇ ਸਤਿਗੁਰੂ ਪ੍ਰਤਾਪ ਸਿੰਘ ਦੇ ਵੇਲੇ ਉੱਥੇ ਪਹਾੜ ਦੇ ਵਿੱਚ ਰਵਾਲ ਸਰ ਉਥੇ ਬਸ ਸਾਰੇ ਟੱਬਰ ਨੂੰ ਬਾਰੀ-ਬਾਰੀ ਫਲਾਣੇ ਨੂੰ ਚੜਿਆ ਆ ਉਹਨੇ ਉਹਨਾਂ ਚ ਤਪ ਕਰ ਲੈਣਾ ਮਗਰੋਂ ਫੇ ਉਹਨੇ ਰੋਟੀ ਪਾਣੀ ਨੂੰ ਲਗਿਆ ਮਹੀਨਿਆਂ ਬੱਧੀ ਉਥੇ ਤਪ ਚੜਦੇ ਸੀ ਉਥੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕਿਹਾ ਵੀ ਇਹ ਗੁਰੂ ਅਮਰਦਾਸ ਜੀ ਦੀ ਕਥਾ ਇਹ ਸੁਣੋ ਔਰ ਸੁਣਾਓ ਤੇ ਭਜਨ ਕਰੋ ਆਖੋ ਧੰਨ ਸਤਿਗੁਰੂ ਅਮਰਦਾਸ ਧੰਨ ਧੰਨ ਭਾਈ ਲਾਲੋ ਰਹੋ ਵਿਚਾਰ ਉਥੇ ਰੱਖਿਆ ਪਿੰਜਰਾ ਉਹ ਕਹਿੰਦਾ ਵੀ ਮਹਾਰਾਜ ਭਾਈ ਜੀ ਮੈਨੂੰ ਭੁੱਖ ਲੱਗੀ ਆ ਭਈ ਤੁਸੀਂ ਕਿਰਪਾ ਕਰੋ ਜਰਾ ਕਿ ਜੇ ਪਿੰਜਰੇ ਦਾ ਬੂਹਾ ਖੋਲੋ ਤਾਂ ਮੈਂ ਆਪਣਾ ਭੋਜਨ ਉਹਨਾਂ ਨੇ ਕਿਹਾ ਭਈ ਤੂੰ ਇੱਥੇ ਕੀ ਛਕੇਗਾ ਚੱਲ ਸ਼ਹਿਰ ਤੈਨੂੰ ਭੋਜਨ ਛਕਾਵਾਂਗੇ ਬੜੇ ਚੰਗੇ ਪਦਾਰਥ ਤੇ ਉਹ ਕਹਿੰਦਾ ਭਈ ਮੇਰਾ ਭੋਜਨ ਇੱਥੇ ਉਹਨਾਂ ਨੇ ਕਿਹਾ ਕੋਈ ਫਲ ਫੁੱਲ ਖਾਂਦਾ ਹੋਵੇਗਾ ਉਹ ਜਿਸ ਵੇਲੇ ਖੋਲਿਆ ਦਰਵਾਜ਼ਾ ਤੇ ਉਹ ਜਾ ਕੇ ਤੋਦੀ ਦੇਹ ਦੇ ਵਿੱਚ ਪ੍ਰਵੇਸ਼ ਕਰ ਗਿਆ ਤੋਬੀ ਦੇ ਉਹਨੂੰ ਬੁਖਾਰ ਚੜ ਗਿਆ ਉਹ ਵਿਚਾਰਾ ਪੁੱਠਾ ਹੋ ਕੇ ਡਿੱਗਿਆ ਉਹ ਦੋ ਘੜੀਆਂ ਉਹ ਤੜਫਿਆ ਉਸ ਨੂੰ ਬੁਖਾਰ ਚੜ ਗਿਆ ਜਿਨ੍ਹਾਂ ਨੂੰ ਕਦੇ ਸਤੀਆ ਤਾਪ ਚੜਿਆ ਉਹਨਾਂ ਨੂੰ ਪਤਾ ਵੀ ਇਹ ਕਿੰਨਾ ਖਤਰਨਾਕ ਹੁੰਦਾ ਤੇ ਉਹਦੇ ਉਹਦੇ ਵਿੱਚੋਂ ਇੱਕ ਖੱਪਰ ਲਹੂ ਦਾ ਭਰ ਕੇ ਲਿਆ ਕੇ ਤੇ ਭਾਈ ਲਾਲੋ ਦੇ ਸਾਹਮਣੇ ਗੱਟ ਗੱਟ ਪੀ ਗਿਆ